ਚੰਬੇ ਵਿੱਚ ਦਾਨੀ ਆਰ ਜਾਂ ਗੁਜ਼ਾਰਦੀ ਹਿਰਦੇ 'ਚ ਫੋਟੋ ਰੱਖ ਕੇ ਦਾਤਾਰ ਦੀ ਉੱਠਦੇ ਉਬਾਲੇ ਦਿਲ 'ਚ ਪੁਕਾਰ ਦੇ ਗੁਰੂ ਪ੍ਰਤਾਪ ਸਿੰਘ ਜੀ ਦੀਦਾਰ ਦੇ ਹੋ ਭਗਤਾਂ ਦੇ ਅੰਗ ਸੰਗ ਰਹਿਣ ਵਾਲਿਆ ਸੇਵਕਾਂ ਦੇ ਦੁੱਖ ਸੁਖ ਸਹਿਣ ਵਾਲਿਆ ਉਹ ਲਗੇ ਖਿਆਲ ਕਿਉਂ ਤੂੰ ਮੇਰੀ ਸਾਰ ਦੇ ਗੁਰੂ ਪ੍ਰਤਾਪ ਸਿੰਘ ਜੀ ਦੀ ਧਾਰ ਦੇ ਹੋ ਪਾਂਡਿਆਂ ਨੂੰ ਛੱਡ ਪੀਲਣੀ ਦੇ ਬੇਰ ਸੀ ਖਾਦੇ ਤਤ ਛਿਨ ਨਾ ਲਗਾਈ ਦੇਰ ਸੀ ਵੱਡੇ ਹੰਕਾਰੀ ਰਹੇ ਬਾਜਾ ਮਾਰਦੇ ਗੁਰੂ ਪ੍ਰਤਾਪ ਸਿੰਘ ਜੀ ਦੀ ਧਾਰ ਦੇ ਛੱਡ ਦੁਰਯੋਧਨ ਦਾ ਰਾਜ ਭਾਗ ਸੀ ਬਿਦਰ ਦਾ ਖਾਦਾ ਜਾਇ ਲੂਣਾ ਸਾਗ ਸੀ ਤਜ ਕੇ ਭੰਡਾਰੇ ਛਤੀ ਪ੍ਰਕਾਰ ਦੇ ਗੁਰੂ ਪ੍ਰਤਾਪ ਸਿੰਘ ਜੀ ਦੀ ਧਾਰ ਦੇ ਹੋ ਨਾਨਕੀ ਨੇ ਫੁੱਲ ਕਾਤਵੇ ਤੇ ਪਾਏ ਕੇ ਕੀਤਾ ਯਾਦ ਮੱਕੇ ਹਿਉ ਸੀ ਪਹੁੰਚੇ ਆਏ ਕੇ ਉਹ ਬਈ ਪੱਕੇ ਪ੍ਰਾਣ ਦੇ ਤੇ ਪੂਰੇ ਇਕਰਾਰ ਦੇ ਸੀ ਛੋਲੇ ਪੂੜੀਆਂ ਮੈਣੀ ਦੀਆਂ ਖਾਦੀਆਂ ਸੀ ਛੋਲੇ ਪੂੜੀਆਂ ਭੁੱਲ ਗਈਆਂ ਉਸ ਨੂੰ ਮੰਗਾ ਕੂੜੀਆਂ ਉਹਦੇ ਵਾਂਗ ਮੇਰੇ ਬੇੜੇ ਕਰ ਪਾਰ ਦੇ ਗੁਰੂ ਪ੍ਰਤਾਪ ਸਿੰਘ ਜੀ ਦੀਦਾਰ ਦੇ ਮੈਂ ਮੰਗਦੀ ਕਬੀਰ ਵਾਂਗ ਅਨ ਤਨ ਨਹੀਂ ਨਾਮਦੇਵ ਵਾਂਗ ਮੈਂ ਬਣਾਉਣੀ ਸ਼ਾਨ ਨਹੀਂ ਕੁਬ ਨੇ ਵਡਾਉਣਾ ਮੈਂ ਫੁੱਲਾਂ ਦਾ ਹਾਰ ਦੇ ਗੁਰੂ ਪ੍ਰਤਾਪ ਸਿੰਘ ਜੀ ਦੀ ਧਾਰ ਦੇ ਤੰਨੇ ਵਾਂਗ ਮੰਗ ਦੀ ਮੈਂ ਤਨ ਮਾਲ ਨਹੀਂ ਦ੍ਰੋਪਦੀ ਦੇ ਵਾਂਗ ਸਾੜੀ ਦਾਸ ਵਾਲ ਨਹੀਂ ਚਰਨ ਤੂੜ ਮੇਰੀ ਚੋਲੀ ਵਿੱਚ ਡਾਰ ਦੇ ਗੁਰੂ ਪ੍ਰਤਾਪ ਸਿੰਘ ਜੀ ਦੀ ਧਾਰ ਦੇ ਜੀ ਮੇਰੇ ਵਿਚਾਰਨ ਪਾ ਦਿਓ ਸ਼ਰਦਾ ਦੇ ਬੂਟਿਆਂ ਨੂੰ ਫਲ ਲਾ ਦਿਓ ਖੇੜੂ ਪੈਣ ਖੇੜੇ ਮਨ ਗੁਲਜ਼ਾਰ ਦੇ ਗੁਰੂ ਪ੍ਰਤਾਪ ਸਿੰਘ ਜੀ ਦੀ ਧਾਰ ਦੇ ਜੀ ਹੁਣ ਇਹਦੋਂ ਵੱਧ ਨਾ ਲਗਾਇਓ ਦੇਰੀਆਂ ਮੁਕੀਆਂ ਜਰਨ ਸ਼ਕਤੀਆਂ ਮੇਰੀਆਂ ਸੜਦੇ ਵਿਛੋੜੇ ਵਿੱਚ ਨੈਣ ਠਾਰ ਦੇ ਸਿੰਘ ਜੀ ਦੀ ਧਾਰ ਦੇ ਹੋ ਬਿਰਹੋਂ ਦੇ ਮਿੱਠੇ ਮਿੱਠੇ ਗੀਤ ਗਾਵੰਦੀ ਹੋਏ ਕੇ ਬੈਰਾਗਣ ਰਸ ਤਾਤ ਕਾਮਦੀ ਤਜ ਕੇ ਵਿਹਾਰ ਕਰ ਸੰਸਾਰ ਦੇ ਗੁਰੂ ਪ੍ਰਤਾਪ ਸਿੰਘ ਜੀ ਦੀ ਧਾਰ ਦੇ ਹਾਂ ਜੀ ਜਾਣਦੇ ਪ੍ਰੇਮੀ ਪ੍ਰੇਮੀਆਂ ਦੀ ਸਾਰ ਨੂੰ ਜਾਣਦੇ ਪ੍ਰੇਮੀ ਪ੍ਰੇਮੀਆਂ ਦੀ ਸਾਰ ਨੂੰ ਸੁਣਿਆ ਮਨ ਭਲਾ ਜਾਣੇ ਕੀ ਪਿਆਰ ਨੂੰ ਕਿਵੇਂ ਦਿਨ ਬੀਤ ਦਿਨ ਇੰਤਜ਼ਾਰ ਦੇ ਗੁਰੂ ਪ੍ਰਤਾਪ ਸਿੰਘ ਜੀ ਦੀਦਾਰ ਦੇ ਜਿਉਣ ਜੀ ਉਡੀਕ ਦੇ ਮਿੰਟ ਚਾਰ ਜੀ ਬੀਤ ਦਿਨ ਹੋ ਕੇ ਬਾਰਸ ਹਜ਼ਾਰ ਜੀ ਟੰਗੇ ਰਹਿਣ ਮਨ ਉੱਤੇ ਸਦਾ ਦਾਰ ਦੇ